ਅੱਜ ਸ਼ਾਮ ਦੇ ਵਿੱਚ ਦੁਬਾਰਾ ਬਾ ਪਰਦਾ ਹੁਣ ਦਿਮਾ ਗਈ ਏ ਅੱਜ ਸ਼ਾਮ ਦੇ ਵਿੱਚ ਦੁਬਾਰਾ ਅਗੇ ਸਾਰਾ ਸਾਥ ਸੰਭਾਲਾ ਹੁਣ ਸਹਿਣ ਦੇ ਦੇ ਤਨਹਾ ਗਈ ਏ ਅੱਜ ਸ਼ਾਮ ਦੇ ਵਿੱਚ ਦੁਬਾਰਾ ਵਸਾਬ ਦਾ ਤਰਸ ਥੋੜੀ ਜਿਹੀ ਤਬਦੀਲੀ ਨਾਲ ਅੱਜ ਸ਼ਾਮ ਦੇ ਮਨ ਨਿਭਾ ਕੇ ਪਰਤੀ ਗਈ ਆਲਿਲਾ आज चांद मन बाके ए पार पी गई अलगा पाई मिल दी लुट कर बल दी बल वैसी रत ने आंदा पौशाख कुर देव कितार जलदी कुल हा जन कु वे सुर्फ गे पाणे गे चंदा भेण जल मनवाला